ਕਾਗਾ ਚੂੜ ਨਾ ਪਿੰਜਰਾ ਬਸਦਾ ਉੱਡਰ ਜਾਏ ਜਿੱਤ ਪਿੰਜਰੇ ਮੇਰਾ ਸੌ ਬਸੇ ਬਾਸ ਨਾ ਤਿੰਦੂ ਕਾਏ ਕੀ ਗੱਲ ਹੈ ਨਹੀਂ ਮਨ ਫੇਰ ਮਨ ਪਿੱਛੇ ਨੂੰ ਖਿੱਚਦਾ ਵੀ ਉਹ ਜਿਹੜੀ ਵਿਚਾਰਧਾਰਾ ਛੜਤੀ ਗਲਤੀ ਕੀਤੀ ਇਸਲਾਮ ਛੜਦਾ ਸਾਰੀ ਦੁਨੀਆ ਛੜਤੀ ਬੜੀ ਇੱਜ਼ਤ ਦੀ ਤੇਰੀ ਕਿਤੇ ਗਲਤੀ ਤਾਂ ਨਹੀਂ ਗੱਲ ਗਾਂ ਤੂੰ ਕੱਲਾ ਹੀ ਹੈ ਬੜਿਆ ਕੁਛ ਵੀ ਉਹ ਉਹਦਾ ਨੂੰ ਕੋਈ ਹੈ ਨਹੀਂ ਘਰ ਦੇ ਵੀ ਤੈਨੂੰ ਬੁਰਾ ਸਮਝਦੇ ਨੇ ਇਸਲਾਮ ਜੋ ਛੜਤਾ ਉਹ ਤਾਂ ਬਗਾਵਤ ਕਰਤੀ ਇਸਲਾਮ ਤੋਂ ਤਾਂ ਮਿਲਿਆ ਕੁਝ ਹੈ ਨਹੀਂ ਤੂੰ ਤਾਂ ਨਾ ਕਰਦਾ ਰਿਹਾ ਨਾ ਘੜਦਾ ਰਿਹਾ ਇਹ ਗੱਲ ਦੁਚਿੱਤੀ ਚੱਲਦੀ ਹੈ ਵਿੱਚ ਉਹਦੇ ਕਾਗਾ ਚੂੜ ਨਾ ਪਿੰਜਰਾ ਫਿਰ ਤਰਾ ਹੁੰਦਾ ਬੁੱਧੀ ਕਹਿੰਦੀ ਹੈ ਮੰਨੋ ਕਿ ਤੂੰ ਪਿੰਜਰਾ ਮੈਨੂੰ ਚਿੰਤਾ ਨਾ ਪੈਦਾ ਕਰ ਚਿੰਤਾ ਪੈਦਾ ਕਰਦਾ ਵੀ ਛੱਡਣਾ ਕਾਹਨੂੰ ਸੀ ਇਸਲਾਮ ਕਿਤੇ ਗਲਤੀ ਤਾਂ ਨਹੀਂ ਕਰਦੀ ਦੁਬਦਾ ਖੜੀ ਕਰਦਾ ਰਹਿਣ ਦੇ ਤੂੰ ਦੁਬਦਾ ਨਾ ਖੜੀ ਕਰ ਝੂੜ ਨਾ ਪਿੰਜਰਾ ਮਾੜਾ ਮੋਟਾ ਮਾਧੋ ਵੀ ਖਾਣਾ ਚਾਹੁੰਦਾ ਆਹੋ ਇਹ ਦੁਬਦਾ ਦੇ ਵਿੱਚ ਚਲਾ ਜਾਊ ਫਿਰ ਦੁਬਦਾ ਮੈਂ ਦੋਨੋਂ ਗਏ ਮਾਇਆ ਨਾਲ ਰਾਮ ਜਿਹੜਾ ਦੁਬਦਾ ਖੜੀ ਹੋਈ ਔਰ ਵਿਸ਼ਵਾਸ ਟੁੱਟਿਆ ਵਿਸ਼ਵਾਸ ਟੁੱਟ ਜਾਣ ਚੂੜਨਾ ਪਿੰਜਰਾ ਚੂੜਨਾ ਪਿੰਜਰਾ ਬਸੇ ਤਾਂ ਉੱਡਰ ਜਾਏ ਬਸਾਂ ਤਾਂ ਉੱਡਰ ਜਾਏ ਜੇ ਬਸਣਾ ਆ ਤਿਰਕੁਟੀ ਛੱਡ ਕੇ ਥੱਲੇ ਆ ਜਾਏ ਤਾਂ ਉੱਡ ਜਾ ਜਿੰਨਾ ਚਿਰ ਇੱਥੇ ਵਸਦਾ ਉਹਨਾਂ ਚਿਰ ਕਲਪਨਾ ਕਰਦਾ ਛੱਡ ਦੇ ਤ੍ਰਿਕੁਟੀ ਸੋਚਣਾ ਬੰਦ ਕਰ ਦੇ ਜੇ ਚਾਹਣਾ ਬਸਣਾ ਤਾਂ ਉੱਡ ਜਾ ਇੱਥੋਂ ਬਸ ਜਿਤ ਪਿੱਛੇ ਰਹਿ ਸੰਸਾਰ ਤੋਂ ਉੱਚਾ ਉੱਠ ਜਾ ਉੱਚਾ ਉੱਠ ਕੇ ਰਹਿ ਸੰਸਾਰੀ ਲੋਕਾਂ ਦੀ ਜਿਹੜੀ ਗੱਲ ਹੈ ਇਹਦੇ ਨਾਲ ਸੰਪਰਕ ਇਹਨਾਂ ਧਿਆਨ ਨਾ ਦੇ ਸੰਸਾਰੀ ਲੋਕਾਂ ਤੋਂ ਉੱਤੇ ਉੱਠ ਜਾ ਸਭ ਸੰਸਾਰੀ ਨੇ ਪਥੇ ਤਾਂ ਉੱਡ ਜਾਏ ਜਿੱਦ ਪਿੰਜਰੇ ਮੇਰਾ ਸੌ ਬਸੇ ਬਾਸ ਨਾ ਤਿੰਦੂ ਖਾਏ ਜਿੱਦ ਪਿੰਜਰੇ ਮੇਰਾ ਸੌ ਬਸੇ ਇਹ ਪਿੰਜਰੇ ਜਿਹੜੇ ਪਿੰਜਰੇ 'ਚ ਸੌ ਬਸਦਾ ਹੈ ਸੌ ਬਸਦਾ ਜ਼ਰੂਰ ਹੈ ਬਾਸ ਨਾ ਤਿੰਦੂ ਖਾਏ ਤੂੰ ਉਹਦਾ ਬਾਸ ਨਾ ਖਾ ਬਸਦਾ ਪਰ ਉਹਨੂੰ ਲੱਭ ਲੈ ਪਿੰਜਰੇ 'ਚ ਬਸਦਾ ਜ਼ਰੂਰ ਹੈ ਪਰ ਕਿਵੇਂ ਬਸਦਾ ਕਿੱਥੇ ਬਸਦਾ ਹੈ ਨਾ ਤਿੰਦੂ ਖਾਏ ਤੂੰ ਉਹਦੇ ਹੀ ਮਾਸ ਖਾਈ ਜਾਂਦਾ ਸ਼ਬਦ ਗੁਰੂ ਤਾਂ ਅੰਦਰੋਂ ਹੀ ਮਿਲਣਾ ਉਹਦਾ ਮਤਲਬ ਹੈ ਮਿਲਣਾ ਅੰਦਰੋਂ ਹੀ ਆ ਪਰ ਤੇਰੇ ਵਿੱਚੋਂ ਮਿਲਣਾ ਕਾਗ ਦੇ ਵਿੱਚੋਂ ਮਿਲਣਾ ਅੰਦਰੋਂ ਪਿੰਜਰੇ ਚੋਂ ਨਹੀਂ ਮਿਲਣਾ ਪਿੰਜਰੇ ਚ ਕਾਗ ਹੈ ਕਾਗ ਦੇ ਵਿੱਚੋਂ ਹੈ ਮਨ ਮੈਂ ਹੈ ਉਹ ਪਿੰਜਰੇ ਚ ਕੀ ਹੈ ਤਨ ਵਿੱਚ ਕੀ ਹੈ ਮਨ ਮਨ ਵਿੱਚ ਹੈ ਉਹ ਸੋ ਜੇ ਮਨ ਵਿੱਚ ਹੈ ਤਾਂ ਪਿੰਜਰੇ ਦੇ ਵਿੱਚ ਹੀ ਹੈ ਨਾ ਜੇ ਮਨ ਵਿੱਚ ਹੈ ਤਾਂ ਪਿੰਜਰੇ 'ਚ ਹੈ ਪਿੰਜਰਾ ਕੀ ਹੈ ਪਿੰਜਰਾ ਸਰੀਰ ਨਹੀਂ ਹੈ ਅਸਲ 'ਚ ਪਿੰਜਰਾ ਰਾਮ ਹੁਦ ਕਾ ਸਾਰਾ ਹੀ ਇਹ ਸਾਰੀ ਦੁਨੀਆ ਹੀ ਪਿੰਜਰੇ 'ਚ ਆਹੋ ਸਾਰਾ ਜ਼ਾਕਰ ਪਿੰਜਰਾ ਹੀ ਹੈ ਇਹਦੇ ਇਹਦੇ ਪਿੰਜਰੇ 'ਚ ਬੰਦਾ ਬਾਦਰ ਬੰਦ ਸੀ ਪਿੰਜਰੇ 'ਚ ਬੰਦ ਕਰਕੇ ਲਿਆਏ ਆਹੋ ਪਿੰਜਰੇ 'ਚ ਬੰਦ ਨੇ ਸਾਰੇ ਇਹ ਜਿਸ ਪਿੰਜਰੇ ਮੇਰਾ ਸੌ ਵਸੇ ਪਿੰਜਰੇ ਸੌ ਦਾ ਹੁਕਮ ਚੱਲਦਾ ਹੈ ਮਾਸਟਰ ਤਿੰਦੂ ਖਾਏ ਕੁਦਰਤ ਹਰ ਕੋਲ ਵਸੇ ਆਹੋ ਤੂੰ ਇਹਦਾ ਮਾਸ ਖਾਈ ਜਾਣਾ ਹਾਂਜੀ